ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਇਹ ਆਪਣਾ ਜਪਜੀ ਸਾਹਿਬ ਦਾ ਪਹਿਲਾ ਪੂਰਵਤ ਤੋਂ ਥੱਲੇ ਜਪ ਤੋਂ ਥੱਲੇ ਇਹ ਆ ਜਾਂਦਾ ਉੱਥੇ ਵੀ ਇਹੀ ਉੱਥੇ ਵੀ ਹੀ ਗੁਰਪ੍ਰਸਾਦ ਸਾਹਿਬ ਦੇ ਥੱਲੇ ਹਾਂ ਐਸੇ ਵੀ ਆਇਆ ਹੈ ਗੁਰਪ੍ਰਸਾਦ ਨਾਲ ਨਾਲ ਫਲ ਪਾਵਾ ਅੱਗੇ ਸਲੋਕ ਹੈ ਗੁਰਪ੍ਰਸਾਦ ਦੇ ਥੱਲੇ ਹੀ ਹੈ ਗੁਰ ਪ੍ਰਸਾਦ ਦੇ ਥੱਲੇ ਹੀ ਉੱਤੇ ਮੂਲ ਮੰਤਰ ਦੀ ਵਿਆਖਿਆ ਉਹ ਤੋਂ ਮੰਤਰ ਦੀ ਵਿਆਖਿਆ ਸ਼ਲੋਕ ਥੱਲੇ ਸ਼ਲੋਕ ਹੈ ਆਹ ਸੱਚ ਜੁਗਾ ਇੱਥੇ ਸ਼ਲੋਕ ਹੈ ਜਪਜੀ ਸਾਹਿਬ ਸ਼ਲੋਕ ਨਹੀਂ ਲਿਖਿਆ ਹੋਇਆ ਜਿਸ ਸਾਰੇ ਨਾਲ ਫਰਕ ਹੈ ਪੀ ਨੂੰ ਸੀ ਹਰੀ ਆ ਉਸੇ ਫਰਕੀ ਹੋ ਗਿਆ ਅਰਥਾਂ ਦਾ ਕੋਈ ਫਰਕ ਨਹੀਂ ਪੀ ਨੂੰ ਖਿਆਲੀ ਜੇ ਨਾ ਹੁੰਦੀ ਨਾ ਤਾਂ ਰੈਪੀਟੇਸ਼ਨ ਹੋਦੀ ਗੁਰਬਾਣੀ ਦੀ ਕੋਈ ਪੰਕਤੀ ਰਿਪੀਟ ਨਹੀਂ ਕੀਤੀ ਰਿਪੀਟ ਨਹੀਂ ਕੀਤੀ ਤਾਂ ਫਰਕ ਪਾਇਆ ਹੈ ਕੋਈ ਪੰਕਤੀ ਕੋਈ ਰਿਪੀਟ ਨਹੀਂ ਹੈ ਉਹ ਹਾਂ ਉਥੇ ਲਗ ਮਾਤਰ ਦਾ ਕੋਈ ਨਾ ਕੋਈ ਫਰਕ ਪਾਇਆ ਹੈ ਹਾਂ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਕਿਉਂਕਿ ਇੱਕੋ ਲਾਈਨ ਦਾ ਸ਼ਲੋਕ ਹੈ ਇੱਕ ਲਾਈਨ ਦਾ ਸ਼ਲੋਕ ਹੀ ਨਹੀਂ ਹੁੰਦਾ ਸ਼ਲੋਕ ਦੀਆਂ ਦੋ ਲਾਈਨਾਂ ਹੁੰਦੀਆਂ ਨੇ ਅਸਲ ਦੇ ਵਿੱਚ ਆਦ ਸੱਚ ਜੁਗਾ ਸੱਚ ਇੱਕ ਲਾਈਨ ਹੈ ਹੈਪੀ ਨੂੰ ਕੋਈ ਵੀ ਸੱਚ ਦੂਜੀ ਦੂਜੀ ਲਾਈਨ ਹੈ ਉਹ ਜਿਹੜਾ ਹੈ ਨਾ ਇਹ ਜੇ ਛੰਦ ਜਾਪ ਸਾਹਿਬ ਵਿੱਚ ਨੇ ਜੇ ਜਾਪ ਸਾਹਿਬ ਪੜਦੇ ਹਨ ਤਾਂ ਇਹ ਜੇ ਛੰਦ ਹੈ ਕਿ ਕੱਖਰੀ ਛੰਦ ਵੀ ਨੇ ਉਸੇ ਦੋ ਅੱਖਰੀ ਛੰਦ ਬਣਦੇ ਆਦ ਸੱਚ ਜੁਗਾ ਸੱਚ ਦੋ ਅੱਖਰ ਹੋ ਗਏ ਹੈਪੀ ਸੱਚ ਨੂੰ ਹੈਪੀ ਸਤਨਾਮ ਕੁਰਸੀ ਦੋ ਇਹ ਹੋ ਗਏ ਉੱਥੇ ਇੱਕ ਅਖਰੀ ਅਜਾਇ ਅਲਾਇ ਅਪਾਇ ਹੈ ਨਾ ਉੱਥੇ ਇੱਕ ਅਖਰੀ ਛੰਦ ਵੀ ਨੇ ਜਪਜੀ ਸਾਹਿਬ ਸ਼ਲੋਕ ਲਿਖਿਆ ਨਹੀਂ ਹੋਇਆ ਇਹ ਤਾਂ ਸ਼ਲੋਕ ਹੈ ਇਹਦਾ ਮਤਲਬ ਸ਼ਲੋਕ ਹੈ ਉਹ ਹਾਂ ਸ਼ਲੋਕ ਹੈ ਸ਼ਲੋਕ ਹੈ ਉਹ ਉਹਨਾਂ ਦਾ ਸ਼ਲੋਕ ਦੀ ਵਿਆਖਿਆ ਨਹੀਂ ਕਰਦਾ ਕੋਈ ਬਾਣੀ ਸ਼ਲੋਕ ਤੇ ਬਿਨਾ ਹੋ ਨਹੀਂ ਸਕਦੀ ਪਤਾ ਨਹੀਂ ਉੱਥੇ ਸ਼ਲੋਕ ਕਿਉਂ ਨਹੀਂ ਲਿਖਿਆ ਗਿਆ ਸ਼ਲੋਕ ਹੋਣਾ ਹੈ ਜਾਂ ਰਹਿ ਗਿਆ ਜਾਂ ਲਿਖਿਆ ਹੀ ਨਹੀਂ ਗਿਆ ਇੱਥੇ ਆ ਗਿਆ ਉਹ ਤਾਂ ਨਹੀਂ ਲਿਖਿਆ ਗਿਆ ਤਾਂ ਹੀ ਉਹਦੇ ਦੁਆਰਾ ਰਿਪੀਟ ਕੀਤਾ ਪੰਜ ਪਾਸ਼ਾ ਨੇ ਸ਼ਲੋਕ ਨਹੀਂ ਉਹ ਤਾਂ ਖੈਰ ਗੱਲ ਨਹੀਂ ਉਹ ਤਾਂ ਵਿਆਖਿਆ ਸੀ ਇਹਦੀ ਕਰਦੀ ਸੀ ਵਿਆਖਿਆ ਕਿਉਂਕਿ ਸ਼ਲੋਕ ਦਾ ਸ਼ਲੋਕ ਹੁੰਦਾ ਅਸਲ ਦੇ ਵਿੱਚ ਦੋ ਲਾਈਨਾਂ ਦਾ ਹੁੰਦਾ ਜਿਵੇਂ ਦੋਹਰਾ ਹੁੰਦਾ ਨੇ ਤਾਂ ਦੋ ਲਾਈਨਾਂ ਦੇ ਵਿੱਚ ਕੋਈ ਗੱਲ ਕਹੀ ਉਹ ਸ਼ਲੋਕ ਕਹਿੰਦੇ ਇੱਕ ਚਾਲ ਲੈਣਾ ਦਾ ਵੀ ਹੁੰਦਾ ਦੋਹਰ ਉਹ ਚਾਲ ਨਹੀਂ ਦੋਹਰਾ ਕਹਿੰਦੇ ਨੇ ਸਭ ਪਾਸ਼ਾ ਨੇ ਚਾਲ ਨਹੀਂ ਦੋਹਰਾ ਕਿਹਾ ਚਾਰ ਉਹ ਦਾ ਜਿਹੜੇ ਪਦੇ ਹੁੰਦੇ ਦੋ ਪਦੇ ਤੇ ਪਦੇ ਉਹ ਹੋਰ ਚੀਜ਼ ਹੈ ਉਹ ਪਦੇ ਉਹ ਹੋਰ ਚੀਜ਼ ਉਹ ਸ਼ਲੋਕ ਦੇ ਵਿੱਚ ਤਾਂ ਪੂਰੀ ਗੱਲ ਕਹੀ ਹੁੰਦੀ ਉਹ ਜਿਵੇਂ ਕਬੀਰ ਦੇ ਸ਼ਲੋਕ ਨਹੀਂ ਇੱਕ ਸ਼ਲੋਕ ਕੰਪਲੀਟ ਗੱਲ ਹੈ ਕਹੀ ਅਸ਼ਬਦ ਤਾਂ ਔਖਾ ਲੱਗਣਾ ਸ਼ਲੋਕ ਦੀ ਵਿਆਖਿਆ ਹੁੰਦੀ ਹੈ ਬਹੁਤ ਤਕੜੀ ਹੁਣ ਆ ਸ਼ਲੋਕ ਹੈ ਹੀ ਆ ਦੀ ਪੂਰੀ ਅਸ਼ਪਤੀ ਦੀ ਵਿਆਖਿਆ ਪੂਰੀ ਅਸ਼ਪਤੀ ਦੇ ਵਿੱਚ ਸ਼ਲੋਕ ਦਾ ਜੋ ਮੈਟਰ ਦੇਤਾ ਸ਼ਲੋਕ ਤੇ ਉਹ ਖੋਲਿਆ ਮੈਟਰ ਤੋਂ ਛੋਟੀ ਜਿਹੜੀ ਛੋਟਾ ਛੰਦ ਹੈ ਉਹ ਸ਼ਲੋਕ ਹੁੰਦਾ ਦੋ ਲਾਈਨਾਂ ਦਾ ਹੁੰਦਾ ਇਹ ਇਹ ਹਰੀ ਚਾਰ ਸ਼ਬਦਾਂ ਦਾ ਸ਼ਲੋਕ ਆਦ ਸੱਚ ਜੁਗਾ ਸੱਚ ਹੈ ਕਿ ਸੱਚ ਨਾਮ ਕੋਈ ਦੇ ਨਾਲ ਸ਼ਬਦ ਚਾਰ ਨਾਨਕ ਦਾ ਵਿੱਚ ਬਾਣੀ ਰਚਨਾ ਨੂੰ ਆ ਗਿਆ ਉਹ ਹੋਸੀ ਵੀ ਸੱਚ ਹੈ ਨਾ ਨਾਨਕ ਦਾ ਕੋਈ ਗੱਲ ਨਹੀਂ ਚਾਰੇ ਸ਼ਬਦ ਨੇ ਚਾਰ ਸ਼ਬਦਾਂ ਦਾ ਸ਼ਲੋਕ ਹੈ ਬਸ ਸਭ ਤੋਂ ਛੋਟਾ ਸ਼ਲੋਕ ਹੈ ਗੁਰਬਾਣੀ ਇਹ ਤੋਂ ਛੋਟਾ ਕੋਈ ਨਹੀਂ ਇਸੇ ਸ਼ਲੋਕ ਦੀ ਵਿਆਖਿਆ ਅਸ਼ਪਤੀ ਦੇ ਵਿੱਚ ਵੱਡੀ ਹੈ ਵੱਡੀ ਹੀ ਸ਼ਲੋਕ ਨੇ ਕਬੀਰ ਦਾ ਚਾਹੇ 12 ਵਿੱਚ ਜਿੰਨੇ ਵੀ ਸ਼ਲੋਕ ਆਏ ਹੋਏ ਨੇ ਐਡੀ ਵਿਆਖਿਆ ਕਿਸੇ ਦੀ ਵੀ ਨਹੀਂ ਸ਼ਲੋਕ ਦੀ ਸ਼ਲੋਕ ਇਹ ਤੋਂ ਵੱਡੇ ਵੱਡੇ ਨੇ ਵਿਆਖਿਆ ਇਹ ਤੋਂ ਛੋਟੀ ਹੈ ਸ਼ਲੋਕ ਇਹ ਤੋਂ ਵੱਡੇ ਵੱਡੇ ਨੇ ਕੋਈ ਵੀ ਸ਼ਲੋਕ ਇੰਨੇ ਅੱਖਰਾਂ ਤੋਂ ਜ਼ਿਆਦਾ ਦੋ ਲਾਈਨਾਂ ਵਾਲਾ ਸ਼ਲੋਕ ਹੈ 12 ਤੋਂ ਜਿਹੜੇ ਸ਼ਲੋਕ ਆਏ 12 ਦੇ ਵਿੱਚ 12 ਤੋਂ ਵਧੇਰੇ ਸ਼ਲੋਕ ਨੂੰ ਵੀ ਵੱਡੇ ਨੇ ਤੋਂ ਪਰ ਉਹਨਾਂ ਇਹ ਦੀ ਸ਼ਲੋਕ ਦੀ ਵਿਆਖਿਆ ਪੂਰੀ ਅਸਪਦੀ ਹਾਂ ਆਦ ਸੱਚ ਜੁਗਾਰ ਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਆਦ ਸੱਚ ਹੈ ਜਿਹੜਾ ਸੀ ਜੋ ਆਦ ਸੱਚ ਬਣਿਆ ਜਿਹੜਾ ਆਦ ਸੱਚ ਸੀ ਜਿਹੜਾ ਸੁਣ ਸਮਾਦ ਲਗਾਇਆ ਸੀ ਉਹ ਆਦ ਸੱਚ ਸੀ ਜਿਹੜਾ ਸੁਣ ਸਮਾਦ ਜਾਂ ਰਚਨਾ ਨਹੀਂ ਸੀ ਨਾ ਆਦ ਸੱਚ ਸੁਣ ਸਮਾਦ ਲਗਾਇਆ ਸੀ ਆਦ ਸੱਚ ਜਦ ਰਚਨਾ ਸ਼ੁਰੂ ਹੋਈ ਹੁਕਮ ਸ਼ੁਰੂ ਹੋਇਆ ਇੱਛਾ ਪ੍ਰਗਟੀ ਸੱਚਾ ਸਮਝਾ ਕੇ ਸਹਿਜ ਹੋ ਪਾਇਆ ਜਿੰਨੇ ਕਿ ਜਾਗੇ ਸੱਚਖੰਡ ਵਾਲੇ ਜਿੰਨੇ ਕਿ ਸਮਾਧੀ ਜੋ ਸੁਣ ਅਵਸਥਾ ਜੋ ਸਹਿਜ ਅਵਸਥਾ ਚ ਹੋਏ ਸੁਣਨ ਦਾ ਜੋ ਬਾਹਰ ਹੋਏ ਵੀ ਜਾਗੋ ਬਈ ਉਠੋ ਜਿਨ੍ਹਾਂ ਦੀ ਸਮਾਧੀ ਟੁੱਟ ਗਈ ਉਹਦਾ ਸਹਿਜ ਹੋ ਗਏ ਜਿਨ੍ਹਾਂ ਦੀ ਸਮਾਧੀ ਦੀ ਬਜਾਏ ਸੁਪਨਾ ਦੇਖਣ ਲੱਗੇ ਜੇ ਸਮਾਧੀ ਦੀ ਕੋਈ ਸੁਪਨਾ ਸਮਝਵੇ ਸੁਪਨਾ ਦੇਖਣ ਲੱਗੇ ਸਮਾਧੀ 'ਚ ਸੌਂ ਕੇ ਸੁਪਨਾ ਦੇਖਦੇ ਹੁੰਦੇ ਨੇ ਜਿਹੜੇ ਜੋਗੀ ਨੇ ਸਾਰੇ ਸੁਪਨੇ ਹੀ ਦੇਖਦੇ ਹੁੰਦੇ ਨੇ ਸਮਾਧੀ 'ਚ ਸਮਾਧੀ ਨਹੀਂ ਹੁੰਦੀ ਕਲਪਨਾ ਚੱਲਦੀ ਹੁੰਦੀ ਹੈ ਅੰਦਰ ਉਹ ਜਿਹੜੇ ਕਲਪਨਾ ਵਾਲੇ ਸੀ ਨਾ ਉਹਨਾਂ ਨੂੰ ਜਗਾ ਰਹੇ ਨੇ ਹੁਣ ਆਹੋ ਸੁਪਨਾ ਦੇਖ ਰਹੇ ਨੇ ਕਲਪਨਾ ਹੁੰਦੀ ਹੈ ਮਾਇਆ ਦੀ ਮਾਇਆ ਵਾਲੀ ਸੋਚ ਜਦੋਂ ਅੰਦਰ ਘੁੰਮਦੀ ਆ ਉਹਨੂੰ ਕਲਪਨਾ ਕਹਿੰਦੇ ਆ ਜੇ ਪਰਮਾਰਥ ਦੀ ਅੰਦਰ ਘੁੰਮਦੀ ਹੈ ਉਹਨੂੰ ਉਹਨੂੰ ਕਲਪਨਾ ਨਹੀਂ ਕਹਿੰਦੇ ਜੇ ਪਰਮਾਰਥ ਦੀ ਸੋਚ ਅੰਦਰ ਘੁੰਮਦੀ ਹੈ ਨਾ ਕਿਸੇ ਦਾ ਭਲਾ ਹੁੰਦੀ ਉਹਨੂੰ ਕਲਪਨਾ ਨਹੀਂ ਕਹਿੰਦੇ ਪਰ ਉਹ ਪ੍ਰਭ ਦਾ ਭਾਣ ਉਹ ਪ੍ਰਭ ਦਾ ਭਾਣ ਜਿਹੜੇ ਸਵਾਰਥ ਵਾਸਤੇ ਸੋਚ ਹੈ ਮਾਇਆ ਦੀ ਸੋਚ ਹੈ ਮਾਇਆ ਦੀ ਭੁੱਖ ਵਾਲੀ ਸੋਚ ਹੈ ਉਹ ਸਵਾਰਥ ਹੈ ਜਿਹੜੀ ਸੋਚ ਹੈ ਪਰਮਾਤਮਾ ਦੂਏ ਵਾਸਤੇ ਕਲਪਨਾ ਦੂਏ ਦੇ ਭਲੇ ਵਾਸਤੇ ਕਲ ਜਿਹੜੀ ਇੱਛਾ ਹੈ ਅੰਦਰ ਘੁੰਮਦੀ ਹੈ ਸੋਚ ਉਹ ਪਰਮਾਤਮਾ ਦੀ ਸੋਚ ਹੈ ਜਿਹੜੇ ਸੁਪਨਾ ਦੇਖਦੇ ਨੇ ਇਹ ਸਵਾਰਥੀ ਸੋਚ ਵਾਲੇ ਨੇ ਸਵਾਰਥੀਆਂ ਨੂੰ ਸਵਾਰਥ ਤੋਂ ਕੱਢ ਕੇ ਪਰਮਾਰਥ ਵਾਲੇ ਪਾਸੇ ਦਾ ਜੇ ਨਹੀਂ ਲੱਗਦੇ ਜੇ ਪਰਮਾਰਥ ਵਾਲੇ ਪਾਸੇ ਨਹੀਂ ਲੱਗਦੇ ਕਮਲ ਕਮ ਸੁਪਨਾ ਦਾ ਦੇਖਣਾ ਬੰਦ ਕਰੇ ਦੇਣ ਸੁਪਨਾ ਕਰਿਆ ਦੇਖ ਕੇ ਪਰਮਾਰਥ ਵਾਲਿਆਂ ਵਾਲਾ ਜਿਹੜਾ ਸੁਪਨਾ ਹੈ ਨਾ ਪਰਮਾਰਥ ਵਾਲੇ ਜਿਹੜੇ ਕੁਝ ਕਰ ਰਹੇ ਨੇ ਜੋ ਪਰਮਾਰਥ ਵਾਲੇ ਕਰ ਰਹੇ ਨੇ ਉਹਨੂੰ ਤਾਂ ਦੇਖੀ ਜਾਣ ਇਹ ਕੀ ਕਰ ਰਹੇ ਨੇ ਇਹ ਦੋਹਾਂ ਦੋਹਾਂ ਜੋ ਫਰਕ ਦਾ ਦੇਖਣ ਲੱਗ ਜਾਂ ਐ ਸੰਸਾਰ ਦੇ ਲੋਕਾਂ ਦੀ ਸੋਚ ਅਨ ਜਿਹੜੇ ਉਧਰ ਭਗਤ ਨੇ ਉਹਨਾਂ ਦੀ ਸੋਚ ਬਾਹਰ ਦੇ ਵਿੱਚੋਂ ਡਿਫਰੈਂਸ ਦੇਖਣ ਲੱਗ ਜਾਂ ਜਾ ਕੇ ਉਹ ਦੋ ਪਦਾਰਥਾਂ ਦੇ ਨੇ ਉਹ ਮੁਕਤ ਨੇ ਨਾ ਇਧਰ ਨੇ ਨਾ ਉਧਰ ਨੇ ਉਹਨਾਂ ਅੰਦਰ ਸੋਚੇ ਸੋਚ ਤੋਂ ਹੀ ਮੁਕਤ ਨੇ ਕਲਪਨਾ ਤੋਂ ਹੀ ਰਹਿਤ ਨੇ ਜਾਗਦੇ ਨੇ ਨਾ ਪਰਮਾਰਥ ਵਾਲੀ ਸੋਚ ਹੈ ਉਹਨਾਂ ਦੀ ਨਾ ਸਵਾਰਥ ਵਾਲੀ ਸੋਚ ਹੈ ਪਰਮਾਰਥ ਵਾਲੀ ਸੋਚ ਨੂੰ ਵੈਸੇ ਚੰਗਾ ਮੰਨਦੇ ਨੇ ਸਵਾਰਥ ਵਾਲੀ ਸੋਚ ਤੋਂ ਘੜੇ ਹੈ ਸਵਾਰਥ ਵਾਲੀ ਸੋਚ ਨੂੰ ਨਹੀਂ ਚਾਹੁੰਦੇ ਇਹਨਾਂ ਨੂੰ ਦੇਖਦੇ ਨੇ ਹੈਪੀ ਸੱਚ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਹੜਾ ਆਦ ਸੱਚ ਸੀ ਜੁਗਾਦ ਸਾਜਾ ਸੰਸਾਰ ਸ਼ੁਰੂ ਹੋਇਆ ਉਹ ਉਦੋਂ ਸੱਚ ਸੀ ਉਹ ਸੱਚ ਹੁਣ ਵੀ ਹੈ ਸੱਚ ਨਹੀਂ ਕਦੇ ਗਿਆ ਭਾਵੇਂ ਸੰਸਾਰ ਇਹ ਕਹਿੰਦਾ ਵੀ ਸੱਚ ਹੈ ਨਹੀਂ ਸੱਚ ਨੂੰ ਕੁਝ ਨਹੀਂ ਹੋਇਆ ਸਰਸਾਦ ਦੇ ਲੋਕ ਕਹਿੰਦੇ ਸੱਚ ਅਸੀਂ ਖਤਮ ਕਰਤਾ ਸੱਚ ਨੂੰ ਖਤਮ ਕਰ ਦਾਂਗੇ ਜਿਹੜੇ ਸੱਚ ਦੇ ਖਿਲਾਫ ਲੱਕ ਬੰਨੀ ਖੜੇ ਨੇ ਮੂਰਤੀ ਪੂਜ ਵਾਲੇ ਇਹਨਾਂ ਨੂੰ ਚੈਲੰਜ ਕੀਤਾ ਹੋਇਆ ਹੈ ਜਿੰਨੀਆਂ ਦੁਨੀਆ ਦੀਆਂ ਝੂਠੀਆਂ ਮੱਤਾਂ ਨੇ ਇਹਨਾਂ ਨੂੰ ਚੈਲੰਜ ਹੈ ਸ਼ਲੋਕ ਦੇ ਵਿੱਚ ਬਹੁਤ ਖਤਰਨਾਕ ਸ਼ਲੋਕ ਹੈ ਹੈਪੀ ਨਾਲ ਗੁਰੂ ਸਿੰਘ ਜੀ ਹਾਂ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਆਇਆ ਹੋਇਆ ਹੈ ਕਹਿੰਦੇ ਤੁਸੀਂ ਸੋਚਦੇ ਹੋਵੋ ਕਿ ਅਸੀਂ ਸਾਰੀਆਂ ਮਗਰ ਲਾ ਲਈ ਜਿਹੜਾ ਸੱਚ ਉਦੋਂ ਸੀ ਉਹ ਜਦ ਸ੍ਰਿਸ਼ਟੀ ਪੈਦਾ ਕੀਤੀ ਹੈ ਜਦ ਵੀ ਸੀ ਹੁਣ ਵੀ ਹੈਗਾ ਔਰ ਨਾਲ ਰੋਸੀ ਵੀ ਸਰ ਰਹੂਗਾ ਵੀ ਸਾਡੇ ਤੁਸੀਂ ਨਹੀਂ ਰਹਿਣਾ ਉਹ ਫਿਰ ਵੀ ਰਹੂਗਾ ਸ੍ਰਿਸ਼ਟੀ ਨਹੀਂ ਰਹਿਣੀ ਤੁਸੀਂ ਨਹੀਂ ਰਹਿਣਾ ਉਹ ਫਿਰ ਵੀ ਰਹੂਗਾ ਉਹਨੂੰ ਕੋਈ ਖਤਰਾ ਨਹੀਂ ਵੀ ਜਿੰਨਾ ਮਰਜ਼ੀ ਜੋੜ ਲਾ ਲਓ ਤੁਸੀਂ ਆਪਣੇ ਨਵੇੜੋ ਤੁਸੀਂ ਦੇਖਿਓ ਵੀ ਤੁਸੀਂ ਕਿੰਨਾ ਚੱਲਣਾ ਉਹਦਾ ਨਹੀਂ ਕੁਝ ਵਿਗੜਨਾ ਸੋਤੇ ਜਿਹੜੇ ਬਾਣ ਵਾਲੇ ਨੇ ਸਾਡੇ ਵਿਰੋਧੀ ਨੇ ਉਹਨਾਂ ਨੂੰ ਚੈਲੰਜ ਹੈ ਜੋ ਨਹੀਂ ਸੁਣਿਆ ਨਹੀਂ ਸਮਝਿਆ ਨਾ ਸਮਝਣ ਸੱਚ ਦੇ ਖਿਲਾਫ ਫੇਰ ਨਹੀਂ ਖੜੇ ਨੇ ਆ ਤਲਵਾਰਾਂ ਸੱਚ ਦੇ ਖਿਲਾਫ ਨੇ ਜਿਹੜੇ ਦੋ ਤਲਵਾਰਾਂ ਨੇ ਸਾਰੇ ਸੱਚ ਦੇ ਖਿਲਾਫ ਨੇ ਅੱਜ ਆਲ ਤੱਕ ਸੱਚ ਦੇ ਖਿਲਾਫ ਹੋਏ ਖੜੇ ਨੇ ਸੱਚ ਦਾ ਕੱਖ ਨਹੀਂ ਵਿਗੜਨਾ ਇਹਨਾਂ ਦਾ ਕੱਖ ਰਹਿਣਾ ਨਹੀਂ ਰਿਹਾਈ ਨਹੀਂ ਹੋਇਆ ਇਹਨਾਂ ਕੋ ਭਜਿਆ ਹੋਇਆ ਕੀ ਹੈ ਇਹਦਾ ਭਜਿਆ ਹੈ ਕੀ ਹੈ ਕਿ ਦੁਨੀਆ ਜਾਣਦੀ ਨਹੀਂ ਮੈਂ ਨਹੀਂ ਮੰਨਦਾ ਨਾ ਮੰਨਣਾ ਕੀ ਫਰਕ ਪੈਂਦਾ ਮੇਰੇ ਨਾਲ ਮੰਨਣ ਸਭ ਦੁਨੀਆ ਜਰੀ ਹੈ ਇਹਨਾਂ ਦੇ ਪੱਲੇ ਕੀ ਹੈ ਖੁਦ ਵੀ ਜਾਣਦੇ ਨੇ ਸਾਡੇ ਪੱਲੇ ਕੁਝ ਨਹੀਂ ਕਿਤਾਬਾਂ ਵੀ ਛਾਪਦੀਆਂ ਵੀ ਸਿੱਖ ਨੇ ਰੋਲ ਲਿਆ ਮਾਇਆ ਨੇ ਆ ਜਿਹਨਾਂ ਕਿਤਾਬਾਂ ਛਾਪੀਆਂ ਨੇ ਤਲਵਾਰ ਲੈ ਕੇ ਉਹਦੇ ਕੋਲ ਜਾਂਦੇ ਵੀ ਤੂੰ ਕਿਵੇਂ ਕਹਿੰਦਾ ਮਾਇਆ ਨਾਲ ਨਿਕਲ ਲਿਆ ਇਧਰ ਚੁੱਪ ਕਰਕੇ ਇਹਦਾ ਮਤਲਬ ਸੱਚ ਲਿਖਿਆ ਉਹਨੇ ਸੁਣ ਲੈਂਦੇ ਉਹਨੂੰ ਵੱਧ ਨਹੀਂ ਕਹਿੰਦੇ ਜਾ ਕੇ ਤੂੰ ਇੱਕ ਮੈਂ ਲਿਖਦਾ ਵੀ ਸਭ ਮਾਇਆ ਕਰਨੀ ਕੁਛ ਨਹੀਂ ਹੋ ਗੋਲਕ ਤੇ ਕਬਜ਼ਾ ਕਿਵੇਂ ਕਰੀਏ ਕਿਸ ਤਰੀਕੇ ਨਾਲ ਕਰੀਏ ਸਭ ਹੱਥ ਕੱਢੇ ਗੋਲਕ ਦੇ ਹਾਂਜੀ ਹੈ ਵੀ ਸੱਚ ਨਾਨਕ ਉਹ ਸੱਚ ਰਹੂਗਾ ਵੀ ਉਹਨੂੰ ਕਿਸੇ ਤੋਂ ਕਦੇ ਨਾ ਖਤਰਾ ਹੋਇਆ ਤਾਂ ਹੋਊਗਾ ਉਹ ਸੱਚ ਰਹੂਗਾ ਤੁਸੀਂ ਜਿੰਨੀਆਂ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਤੁਸੀਂ ਜੋ ਮਰਜ਼ੀ ਕਰਾਂਗੇ ਆਇਆ ਕਰਾਂਗੇ ਹੁਣ ਤਾਂ ਉਹੀ ਹੈ ਜੋ ਕਰਤਾ ਕਹਿੰਦੇ ਇਹ ਤਾਂ ਗੁਰਬਾਣੀ ਕਹਿੰਦੀ ਹੈ ਥੋੜੀਆਂ ਤਲਵਾਰਾਂ ਕੀ ਕਰਨਗੀਆਂ ਤੁਸੀਂ ਕੀ ਕਰੋਗੇ ਕੁਝ ਨਹੀਂ ਕਰ ਸਕਦੇ ਤੁਸੀਂ ਨਾ ਤੁਹਾਡੇ ਬਸ ਆ ਹਾਂ ਤੁਸੀਂ ਆਪਣਾ ਬਗਾੜਨਾ ਸੀ ਬੋਲਦੇ ਲਿਆ ਤੁਸੀਂ ਨੁਕਸਾਨ ਆਪਣਾ ਕਰਨਾ ਸੀ ਕਹਿੰਦੇ ਥੋੜਾ ਰਿਹਾ ਕੱਖ ਨਹੀਂ ਦਾ ਵਿਗੜਨਾ ਸੱਚ ਦਾ ਵਿਗੜਨਾ ਕੱਖ ਨਹੀਂ ਥੋੜਾ ਰਹਿਣਾ ਕੱਖ ਨਹੀਂ ਉਹਦਾ ਵਿਗੜਨਾ ਕੱਖ ਨਹੀਂ ਜਿਹੜਾ ਸੱਚ ਦੇ ਖਿਲਾਫ ਖੜੂ ਰਹਿਣਾ ਉਹਦਾ ਸਾਜ ਠੀਕ ਰਹਿਣਾ ਨਾ ਰਹਿਣ ਸੱਚ ਦਾ ਨਹੀਂ ਕੁਝ ਵੀ ਵਿਗੜਨਾ ਉਹ ਸੱਚ ਨੂੰ ਤਾਂ ਤੁਹਾਂ ਦੇ ਬਿਠਾਲਤਾ ਤਸੀਆਂ ਤੇ ਆਰਿਆਂ ਨਾਲ ਚਰਾਤਾ ਖੋਪੜੀਆਂ ਲਾਤੀਆਂ ਸੱਚ ਸਗੋਂ ਸੱਚ ਜ਼ਿਆਦਾ ਵੱਧ ਹੈ ਉਦੋਂ ਉਦੋਂ ਫਟਕਿਆ ਜਦੋਂ ਸਾਹਿਬਜ਼ਾਦੇ ਸ਼ਹੀਦ ਕਰਤੇ ਛੋਟੇ ਸੱਚ ਪੜ ਗਿਆ ਸਾਰਿਆਂ ਦੇ ਅੰਦਰ ਸੀ ਨਾ ਸੱਚ ਸੱਚ ਅੰਦਰ ਆ ਅੰਦਰ ਸੱਚ ਪੈਟਰੋਲ ਬਣ ਗਿਆ ਇੱਕਦਮ ਸੱਚ ਪੜ ਕੋਟਿਆ ਸੱਚ ਭੜਕ ਜਾਂਦਾ ਹੁੰਦਾ ਜੇ ਜ਼ਿਆਦਾ ਦਵਾਈਏ ਸੱਚ ਨੂੰ ਕੇ ਜਾਂਦਾ ਬੁਲਾਉਂਦਾ ਅੰਦਰ ਇਹ ਵਿਸਫੋਟ ਕਰ ਦਿੰਦਾ ਜਿਵੇਂ ਥੱਲੇ ਲਾਵਾ ਨਾ ਨਹੀਂ ਪੀਂਦੇ ਜਿਵੇਂ ਦੇ ਥੱਲੇ ਲਾਵਾ ਜਨਾ ਜੇ ਥੱਲੇ ਜਦ ਚੱਕਰਦਾ ਪਲਟਾ ਇੱਕਦਮ ਜਦੇ ਪਤਾ ਲੱਗਦਾ ਸ਼ਹਿਰਾਂ ਦੇ ਸ਼ਹਿਰ ਕਰਕੇ ਪੁੱਠੇ ਕਰ ਦਿੰਦਾ ਇਹ ਤਾਂ ਉੱਤੇ ਉਹੀ ਸ਼ਹਿਰ ਬਸਾਈ ਜਾਂਦੇ ਨੇ ਬਿਲਡਿੰਗਾਂ ਉੱਚੀਆਂ ਥੱਲੇ ਲਾਵੇ ਦਾ ਨਹੀਂ ਪਤਾ ਜਦੇ ਪਤਾ ਲੱਗਦਾ ਪੁੱਠੀਆਂ ਕਰ ਦੇਣੀਆਂ ਨੇ ਵਾਜਾ ਕੋਲੇ ਨਿਕਲਦੇ ਨੇ ਕਹਿੰਦਾ ਵੀ ਇੱਥੇ ਕੋਈ ਦਰਖਤ ਦਰਖਤ ਦੱਬੇ ਗਏ ਹੁਣ ਨੇ ਫਿਰ ਦੇਖਦੇ ਨੇ ਗਏ ਥੱਲੇ ਆ ਚੀਜ਼ ਕਿੱਥੋਂ ਆ ਗਈ ਲਾਈ ਜਾਉਣ ਦਾ ਜੇ ਫਿਰ ਹੈ ਵੀ ਸੱਚ ਹੁਣ ਵੀ ਹੈਗਾ ਤਾਂ ਕਹਿੰਦਾ ਹੁਣ ਵੀ ਹੈਗਾ ਸੱਚ ਜੇ ਕਿਸੇ ਨੇ ਦੇਖਣਾ ਤਾਂ ਦੇਖ ਲਓ ਸੱਚ ਹੈਗਾ ਔਰ ਨਾਨਕ ਕਹਿੰਦਾ ਰਹੂਗਾ ਵੀ ਸੱਚ ਨਹੀਂ ਵਟਾਇਆ ਜਾ ਸਕਦਾ ਸੱਚ ਨੂੰ ਹਾਂਜੀ